اخیر جا کے خوشا پہننے ہاں۔ کہاں پہ جو دوچن مون کہ اکھا میٹ کے بہریا لوگوں ٹھگن واسطے سما کا خنڈن نہیں اتنے تم دبا کر بھاگ جاتے ہیں جہاں سمادیا وہاں اپادھی نہیں وہاں اپادیا وہاں سمادھی دو نہ بس ایک ٹھائی یہ دو چیزاں اکٹھا نہیں رہدی اکھا میٹ کے بہرن سمادھی نہیں ਸਮਾਧੀ ਹੋਰ ਹੀ ਚੀਜ਼ ਹੈ ਇਹਦੇ ਤੇ ਬੜੇ ਲੰਮੇ ਮਜ਼ਮੂਨ ਜਾਂਦੇ ਹਨ ਕਬੀਰ ਰਾਮਾਨੰਦ ਦਾ ਚੇਲਾ ਬਣ ਗਿਆ ਸੀ ਕੁਦਰਤ ਮਹਾਰਾਜ ਜੀ ਇੱਕ ਵਾਰੀ ਕਬੀਰ ਜੀ ਆ ਗਿਆ ਤੇ ਰਾਮਾਨੰਦ ਜੀ ਅੰਦਰ ਬੈਠੇ ਸਨ ਸਮਾਧੀ ਸਥਿਤ ਸਨ ਸਮਾਧੀ ਵਿੱਚ ਬੈਠੇ ਬੈਠੇ ਰਾਮਾਨੰਦ ਜੀ ਕੀ ਕਰਦੇ ਨੇ ਤੇ ਆਪਣੇ ਗੁਰਦੇਵ ਦੇ ਗਲ ਦੇ ਵਿੱਚ ਫੁੱਲਾਂ ਦੀ ਮਾਲਾ ਪਾ ਰਹੇ ਹਨ ਸਮਾਧੀ ਵਿੱਚ ਉਹ ਜਿਹੜੀ ਫੁੱਲਾਂ ਦੀ ਮਾਲਾ ਸੀ ਉਹਦਾ ਆਕਾਰ ਛੋਟਾ ਸੀ ਤੇ ਭਗਵਾਨ ਕ੍ਰਿਸ਼ਨ ਜਿਹੜਾ ਸੀ ਉਹਦਾ ਮੋਰ ਮੁਕਟ ਸੀ ਉਹਦੇ ਉੱਤੋਂ ਦੀ ਮਾਲਾ ਨਹੀਂ ਸੀ ਪੈਂਦੀ ਬੜਾ ਜ਼ੋਰ ਲਾਉਂਦੇ ਸਨ ਪੈ ਕਦੇ ਇਧਰ ਕਰਨਾ ਹੋਵੇ ਕਿ ਇਧਰ ਕਰੋ ਮਾਲਾ ਪਏ ਨਾ ਉਧਰ ਸਮਾਧੀ ਰਾਮਾਨੰਦ ਲਾਈ ਤੇ ਬਾਹਰ ਕਬੀਰ ਸਮਾਧੀ 'ਚ ਬੈਠਾ ਤੇ ਆਂਦਾ ਸਮਾਧੀ ਜਾਂਦਾ ਗੁਰਦੇਵ ਇਸ ਤਰ੍ਹਾਂ ਨਹੀਂ ਗੱਲ 'ਚ ਮਾਲਾ ਪਾਣੀ ਤੇ ਨਾ ਹੀ ਪੈਣੀ ਏ ਇਹਦੀ ਕੁੰਡੀ ਖੋਲ ਲਓ ਤੇ ਇਹ ਆਕਾਰ ਛੋਟਾ ਹੈ ਇਸ ਮਾਲਾ ਦਾ ਮੋਰ ਮੁਕਟ ਵੱਡਾ ਹੈ ਇੱਥੋਂ ਦੀ ਕਰਕੇ ਗੱਲ 'ਚ ਪਾ ਦਿਓ ਜਦੋਂ ਦੀ ਸਮਾਧੀ ਦੀ ਗੱਲ ਜਾ ਕੇ ਕਬੀਰ ਨੇ ਦੱਸਦੀ ਤੇ ਫਿਰ ਰਾਮਾਨੰਦ ਉੱਠ ਪਿਆ ਕਹਿੰਦਾ ਉਹ ਕੌਣ ਹੈ ਜਿਹੜੀਆਂ ਮੇਰੀਆਂ ਸਮਾਧੀ ਦੀਆਂ ਗੱਲਾਂ ਦੱਸਣ ਦੀ ਸੋ ਸਮਾਧੀ ਹੋਰ ਚੀਜ਼ ਹੁੰਦੀ ਹੈ ਆਖਰੀ ਮੰਜ਼ਲ ਹੈ ਸਮਾਧੀ 8ਵੀਂ ਇਹਨਾਂ ਗੱਲਾਂ ਦਾ ਮੇਰੇ ਨਾਲ ਤੇ ਸੰਤਾ ਮਹਿੰਦਰ ਨੂੰ ਬਹੁਤ ਪਤਾ ਇਹ ਤੁਹਾਨੂੰ ਦੱਸਣਗੇ ਮੈਂ ਨਹੀਂ ਇਹਨਾਂ ਜਾਣਦਾ ਇਹਨਾਂ ਕੋਲ ਸੁਣ ਸੁਣ ਕੇ ਮੈਂ ਵੀ ਕਰ ਛੱਡਦਾ ਸੋ ਸਮਾਧੀ ਜਿਹੜੀ ਹੈ ਨਾ ਇਹਦਾ ਖੰਡਨ ਨਹੀਂ ਪਖੰਡ ਦਾ ਖੰਡਣ ਕਹਾ ਪਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਿਓ ਬਕ ਧਿਆਨ ਲਗਾਓ ਨਾਲ ਬਗਲਾ ਆ ਦਿੱਤਾ ਬਗਲਾ ਖੰਡ ਪੜ ਕਰਨ ਵਾਸਤੇ ਨਹੀਂ ਸਮਾਧੀ ਲਾਂਦਾ ਨਾਮ ਜਪਣ ਵਾਸਤੇ ਨਹੀਂ ਲਾਂਦਾ ਉਹ ਤੁਹਾਨੂੰ ਪਤਾ ਹੀ ਹੈ ਜਿਆਦੇ ਵਾਸਤੇ ਲਾਂਦਾ ਇਸ ਵਾਸਤੇ ਉਸ ਚੀਜ਼ ਦਾ ਖੰਡਣ ਕੀਤਾ ਨਾ ਹਾਥ ਫਰੀਓ ਲਈ ਸਾਤ ਸਮੁੰਦਰ ਉੱਥੇ ਲਫ਼ਜ਼ ਕਈ ਥਾਈ ਮੈਂ ਨਾਨੇ ਨੰਨੇ ਦੇ ਥੱਲੇ ਹਾ ਹਾ ਵੀ ਪੜਿਆ ਛਪਿਆ ਆ ਤੇ ਕਈ ਥਾਈ ਨੰਨੇ ਨੰਨੇ ਨਾਲ ਹਾ ਹਾ ਨਹੀਂ ਉਹਦਾ ਮਤਲਬ ਹੀ ਕੋਈ ਹੈ ਵੀ ਨਹਾਤ ਫਿਰਿਓ ਲਈ ਸੱਤ ਸਮੁੰਦਰ ਨਹਾਉਂਦਾ ਫਿਰਦਾ ਸੱਤਾ ਸਮੁੰਦਰਾਂ ਨੂੰ ਵਸ ਕਰਨ ਵਾਸਤੇ ਸੱਤ ਸਮੁੰਦਰ ਕਿਹੜੇ ਪੰਜ ਗਿਆਨ ਇੰਦਰੇ ਮਨ ਤੇ ਬੁੱਧ ਜੋ ਬਾਣੀ 'ਚ ਲਿਖਿਆ ਸੱਤ ਸਮੁੰਦ ਸਮਾਵੈ ਇਹਨਾਂ ਪੰਜਾਂ ਨੂੰ ਆਪਣੇ ਵਸ ਵਿੱਚ ਕਰਨ ਵਾਸਤੇ ਨਹਾਤ ਫਿਰਿਓ ਲਈ ਸੱਤ ਸਮੁੰਦਰ ਆਂਦੇ ਨੇ ਲੋਕ ਗਏ ਉੱਪਰ ਲੋਕ ਗਵਾਏ ਇਹ ਤੇ ਕੋਈ ਗੱਲ ਹੀ ਨਹੀਂ ਉਹ ਤਾਂ ਐਵੇਂ ਸਮਝੋ ਟੱਕਰਾਂ ਹੀ ਮਾਰਦਾ ਰਿਹਾ ਬਾਸ ਕਿਉਂ ਵਿਖਿਆਨ ਸੋ ਬੈਸ ਐਸੇ ਹੀ ਐਸੋ ਬਾਸ ਬਤਾਇਓ واسا کتے کیتا ہے بکھیان کے وش وش میں نے زہر تے کی بھی زہریلے جانور جڑے سارے سارے باہر نے نے زہریلے جانور گے باس وہ سو بہس کے وہ جڑے وشیلے جانور زہر والے انہاں دے نال واسا کیتا پاو پورے کٹ کٹ کے پٹ پٹ کے تے اندر وڑ گیا پورے کردا ہے باس کیوں بکھیان سو بہس کے ایسے ہی ایسو بیس بتاؤ ਇਸ ਤਰ੍ਹਾਂ ਉਸਨੇ ਐਵੇਂ ਉਮਰ ਸਾਰੀ ਗਵਾ ਛੱਡੀ ਆਂਦੇ ਜੀ ਫਿਰ ਅਖੀਰ ਹੈ ਕੀ ਕਹਿੰਦੇ ਨੇ ਸਾਚ ਕਹੋ ਝੂਠ ਨਹੀਂ ਮੈਂ ਆਂਦਾ ਸਿਫਤ ਤੁਹਾਨੂੰ ਜਿਨ ਪ੍ਰੇਮ ਕੀਓ ਇਹ ਹੀ ਪ੍ਰਭ ਪਾਇਆ ਅੱਜ ਤੱਕ ਨਾ ਹੀ ਕਦੇ ਕਿਸੇ ਨੂੰ ਗੁੰਗਾ ਰਾਗ ਸੁਣਾਉਂਦਾ ਡਿੱਠਾ ਪੱਥਰ ਬੰਨ ਗਲੇ ਵਿੱਚ ਤਾਰੂ ਪਾਰ ਨਹੀਂ ਕੋਈ ਜਾਂਦਾ ਡਿੱਠਾ ਆਪਣ ਹੱਥੀ ਅੱਗ ਪਗੜ ਕੇ ਕੋਈ ਨਹੀਂ ਘਰ ਨੂੰ ਲਾਂਦਾ ਡਿੱਠਾ ਉਹ ਜੇ ਬਦਲੇ ਸੋਨਾ ਦੇ ਕੇ ਕੋਈ ਨਹੀਂ ਪੁੱਤ ਵਟਾਂਦਾ ਡਿੱਠਾ ਵੈਰੀ ਦਾ ਪੁੱਤ ਗੋਦੀ ਲੈ ਕੇ ਕੋਈ ਨਹੀਂ ਦਿਲੋਂ ਖਡਾਂਦਾ ਡਿੱਠਾ ਆਪਣੇ ਆਪ ਬੇਗਾਨੇ ਆ ਕੇ ਕਦੀ ਨਹੀਂ ਕੋਈ ਸੁਣਾਂਦਾ ਡਿੱਠਾ ਮੌਤ ਪਗੜ ਕੇ ਲੈ ਗਈ ਜਿਸ ਨੂੰ ਉਸ ਨੂੰ ਕਿਸੇ ਨਾ ਆਂਦਾ ਡਿੱਠਾ ਸੂਰਜ ਤਾਂ ਹੀ ਨਾ ਫੜ ਕੋਈ ਕੁਝੀ ਵਿੱਚ ਛੁਪਾਂਦਾ ਡਿੱਠਾ ਤੇ ਸਜਣਾ ਸੱਚੀ ਪ੍ਰੀਤੀ ਬਾਜੋ ਕੋਈ ਨਹੀਂ ਪ੍ਰੀਤਮ ਪਾਂਦਾ ਡਿੱਠਾ ਜਿਸ ਤਰ੍ਹਾਂ ਇਹ ਚੀਜ਼ਾਂ ਨਹੀਂ ਨਾ ਹੋ ਸਕਦੀਆਂ ਇਸ ਤਰ੍ਹਾਂ ਪਿਆਰ ਤੋਂ ਬਗੈਰ ਇਹਦੇ ਤੇ ਬੜੇ ਗੁਰਬਾਣੀ ਦੇ ਪ੍ਰਮਾਣ ਹਨ ਜਿਹੜੇ ਮੈਂ ਜੇ ਸਾਰੇ ਪ੍ਰਮਾਣ ਹੀ ਦਿੰਦਾ ਨਾ ਨਾ ਤੇ ਫਿਰ ਕੰਮ ਨਹੀਂ ਫੱਬਦਾ ਵਕਤ ਬੜਾ ਥੋੜਾ ਜਿਹਾ ਜਾਂਦਾ ਸੋ ਪਿਆਰ ਹੀ ਕੈਸੀ ਚੀਜ਼ ਹੈ ਇਸ ਦਾ ਜੇ ਵਿਸਤਾਰ ਕੀਤਾ ਜਾਏ ਜਨ ਪ੍ਰੇਮ ਸਰੂਪ ਪ੍ਰੇਮ ਦਾ ਸਰੂਪ ਵਰਣਨ ਨਹੀਂ ਕੀਤਾ ਜਾ ਸਕਦਾ ਕੋਈ ਇਹ ਢਾਈ ਅੱਖਰ ਨੇ ਪਿਆਰ ਸਮਝੋ ਪ੍ਰੇਮ ਦੀ ਪੱਪੇ ਦੇ ਪੈਰ ਜਰਾਰਾ ਉੱਤੇ ਲਾਏ ਇਸ ਵਾਤੇ ਅੱਧਾ ਰਾੜਾ ਤੇ ਪੱਪਾ ਤੇ ਮਮਾ ਬਸ ਇੱਕ ਢਾਈ ਅੱਖਰ ਪ੍ਰੇਮ ਦੇ ਪੜੇ ਦੋ ਪੰਡਿਤ ਹੋਏ ਸੋ ਮੈਂ ਅਰਜ਼ ਕਰ ਰਿਹਾ ਸਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਸਾਚ ਕਹੂੰ ਸਿਨ ਲਹਿਓ ਸਭਾ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਕੋ ਚੰਦਰਮਾ ਤੇ ਚਲੇ ਗਏ ਆ ਸਮੁੰਦਰ ਨੂੰ ਮਿਲ ਲਿਆ ਐਟਮ ਬੰਬ ਬਣਾ ਲਿਆ ਨੇ ਇੱਕ ਐਟਮ ਬੰਬ ਹੀਰੋਸ਼ੀਮਾ ਤੇ ਨਾਗਾਸਾਕੀ ਸ਼ਹਿਰ ਤੇ ਮਾਰਿਆ ਸੀ 2 ਲੱਖ ਬੰਦਾ ਮਾਰ ਦਿੱਤਾ ਸੀ ਇਹਦੇ ਇਸ ਪਾਸੇ ਤੁਰ ਗਏ ਆ ਪਰ ਪ੍ਰੇਮ ਤੋਂ ਖਾਲੀ ਹੁੰਦੇ ਜਾਂਦੇ ਗੱਲਾਂ ਬੜੀਆਂ ਕਰਦੀਆਂ ਤਾਰਿਓ ਟਿਚਰਾਂ ਬੜੀਆਂ ਕਰਦੀਆਂ ਸੰਗਤ ਵਿੱਚ ਬਹਿ ਕੇ ਵੀ ਹੱਸਣੋਂ ਨਹੀਂ ਮੁੜਦੇ ਇੱਥੇ ਬਹਿ ਕੇ ਵੀ ਗੱਲਾਂ ਕਰਦੇ ਆ ਪਰ ਉਹ ਚੰਚਲਤਾਈ ਕਉ ਕਬੀਰ ਚੰਚਲ ਮਤ ਤਿਆਗੀ ਤੇ ਕੇਵਲ RAM ਭਗਤ ਨਿਜ ਪਾਈ ਜਦੋਂ ਚੰਚਲਤਾ ਨਿਕਲ ਜਾਏਗੀ ਫਿਰ ਕੀ ਹੋਏਗਾ ਕੇਵਲ RAM ਭਗਤ ਚੰਚਲਤਾ ਨਿਕਲ ਜਾਏਗੀ ਫਿਰ ਸਿਰਫ RAM ਦੀ ਭਗਤ ਰਹਿ ਜਾਏਗੀ ਨਿਜ ਪਾਗੀ ਆਪਣੀ ਮਤ ਜਿਹੜੀ ਹੈ ਉਹ ਪਾਈ ਜੀ ਭਾਗੀ ਕਹਿੰਦੇ ਨੇ ਜੇ ਚੰਚਲਤਾ ਨਿਕਲ ਜਾਏਗੀ ਫਿਰ ਮੈਂ ਰਾਮ ਦੀ ਭਗਤ ਦਾ ਭਗਤੀ ਦਾ ਹਿੱਸੇਦਾਰ ਬਣ ਜਾਗਾ ਭਾਗੀ ਬਣ ਜਾਗਾ ਤੇ ਕਈ ਫਿਰ ਵਿਦਵਾਨੇ ਵੀ ਅਰਥ ਕਰਦੇ ਹਨ ਕੇਵਲ ਰਾਮ ਭਗਤ ਨੇ ਜੀ ਭਾਗੀ ਮੈਨੂੰ ਜਦੋਂ ਚੰਚਲਤਾ ਨਿਕਲ ਗਈ ਫਿਰ ਕੇਵਲ ਰਾਮ ਦੀ ਭਗਤੀ ਮੈਨੂੰ ਭਾ ਗਈ ਹੋਰ ਕੋਈ ਚੀਜ਼ ਨਹੀਂ ਲੱਗਦੀ ਉਹੀ ਮੈਨੂੰ ਚੰਗੀ ਲੱਗਦੀ ਸੋ ਚੰਚਲਤਾ ਛੱਡਣੀ ਚਾਹੀਦੀ ਏ ਟਿਚਰਾ ਛੱਡਿਆ ਕਰੋ ਦਸ ਦੀਵਾਨ ਵਿੱਚ ਬਹਿ ਕੇ ਵੀ ਜਿਹੜੇ ਇੱਕ ਦੇ ਵੱਲੋਂ ਅੱਖਾਂ ਨਾਲ ਤੇ ਬੂਹ ਨਾਲ ਤੇ ਗੱਲਾਂ ਨਾਲ ਇਸ ਤਰ੍ਹਾਂ ਟਿਚਰਾ ਕਰਦੇ ਆ ਬਾਜ਼ ਆਜੀ ਇਹਨਾਂ ਗੱਲਾਂ ਤੋਂ ਇਸੇ ਤਰ੍ਹਾਂ ਕਦੇ ਨਹੀਂ ਭਗਵਾਨ ਦੀ ਪ੍ਰਾਪਤੀ ਹੋਏਗੀ ਪਿਆਰ ਕਰੋ ਹਰ ਇੱਕ ਨਾਲ ਸਤਿਕਾਰ ਕਰੋ ਇਹਨਾਂ ਚੀਜ਼ਾਂ ਨਾਲ ਈਸ਼ਵਰ ਦੀ ਪ੍ਰਾਪਤੀ ਹੋਏਗੀ ਤੇ ਹੁਣ ਇਹ ਸ਼ੰਕਾਵਾਦੀ ਕਹਿੰਦਾ ਵੀ ਕਿਸ ਨੂੰ ਹੋਈ ਵੀ ਇਹਦੇ ਤੇ ਮੈਂ ਇੱਕ ਜਾ ਜਿਹਾ ਤੁਹਾਡੇ ਸਾਹਮਣੇ ਨਦੀ ਦਾ ਕਿਨਾਰਾ ਹੈ ਬਿਲਮੰਗਲ ਨਾਮੀ ਪੰਡਤ ਹੈ ਠਾਕਰ ਪੂਜਾ ਕਰਦਾ ਹੈ ਰੋਜ਼ ਠਾਕਰਾਂ ਨੂੰ ਲੈ ਕੇ ਨਦੀ ਦੇ ਕਿਨਾਰੇ ਤੇ ਜਾ ਕੇ ਬਹਿ ਜਾਂਦਾ ਠਾਕਰਾਂ ਨੂੰ ਇਸ਼ਨਾਨ ਕਰਦੇ ਕਰਾ ਲੈਂਦਾ ਆਪ ਵੀ ਇਸ਼ਨਾਨ ਕਰਦਾ ਤੇ ਇਸ਼ਨਾਨ ਕਰਕੇ ਨਾ ਤੇ ਠਾਕਰਾਂ ਦੀ ਪੂਜਾ ਕਰਦਾ ਠੀਕ ਹੈ ਉਹਦਾ ਆਪਣਾ ਤੇ ਹੈ ਸਾਨੂੰ ਇਹਦੇ ਤੇ ਸਮਝੋ ਟੰਕਣ ਕਰਨ ਦੀ ਕੀ ਜ਼ਰੂਰਤ ਹੈ ਜਿਸ ਤਰ੍ਹਾਂ ਕੋਈ ਕਰਦਾ ਉਹ ਠੀਕ ਹੈ ਰੋਜ਼ ਇਸ ਤਰ੍ਹਾਂ ਕੀ ਆਪਣਾ ਜਾ ਕੇ ਠਾਕਰ ਪੂਜਾ ਕਰਦਾ ਤੇ ਸਿਆਲ ਦੀ ਰੁੱਤ ਆ ਗਈ ਤੇ ਠੰਡ ਬੜੀ ਸੀ ਆਜ ਕਿਤੇ ਠੰਡ ਵੀ ਪਹਿਲੇ ਅੱਜ ਮੱਸਿਆ ਜੇ ਸਰਾਦ ਖਤਮ ਹੋ ਗਿਆ ਨੇ ਭਲਕੇ ਨਰਾਤਾ ਆ ਜਾਣਾ ਗਏ ਸਰਾਦ ਆਏ ਨਰਾਤੇ ਤੇ ਬਾਹਮਣ ਫਿਰਦੇ ਚੁੱਪ ਚਪਾਤੇ ਹੁਣ ਭਈ ਹੁਣ ਅੱਜ ਕੱਲ ਠੰਡ ਪਹਿਲਾਂ ਆ ਗਈ ਹੈ ਉਹ ਠੰਡ ਜਿਹੜੀ ਹੈ ਨਾ ਠੰਡ ਦੇ ਵਿੱਚ ਧੁੱਪ ਦੀ ਜ਼ਰੂਰਤ ਹੁੰਦੀ ਹੈ ਉਹ ਹੁਣ ਉਧਰ ਇੱਕ ਪਰਲੇ ਪਾਸੇ ਨਦੀ ਦੇ ਪਰਲੇ ਕਿਨਾਰੇ ਤੇ ਵੇਸਵਾ ਰਹਿੰਦੀ ਸੀ ਇਧਰ ਪੰਡਤ ਜੀ ਜਾ ਕੇ ਠਾਕਰ ਪੂਜਾ ਸਾਲਗ੍ਰਾਮ ਕਰਕੇ ਪੂਜਾ ਕਰਦੇ ਨੇ ਤੇ ਦੂਜੇ ਪਾਸੇ ਨੇ ਵੇਸਵਾ ਨੇ ਕੁਰਸੀ ਢਾ ਕੇ ਤੇ ਆਪਣੇ ਸੇਵਕ ਜਿਹੜੇ ਹੰਦਵਾਲੇ ਪਾਏ ਨੇ ਤੇ ਉਹ ਵੀ ਆ ਕੇ ਡਟ ਕੇ ਬਹਿ ਗਈ ਠਾਕਰ ਪੂਜਾ ਕਰਦਿਆਂ ਕਰਦਿਆਂ ਪੰਡਤਾਂ ਦੀ ਦ੍ਰਿਸ਼ਟੀ ਠਾਕਰ ਪੂਜਾ ਤੋਂ ਉਖੜੀ ਵੇਸ਼ਵਾ ਦੇ ਚਲੀ ਵੇਸ਼ਵਾ ਬੜੀ ਸੁੰਦਰ ਸੀ ਤੇ ਰੂਪਾ ਕੰਮ ਹੈ ਦੋਸਤੀ ਤੇ ਮਾਇਆ ਦਾ ਸੰਬੰਧ ਇਹ ਵਿੱਚ ਕੰਮ ਕਰਾਉਣ ਵਾਲਾ ਇਹਦਾ ਇਹ ਰਵਾਰਾ ਹੁੰਦਾ ਰਵਾਰਾ ਹੁੰਦਾ ਜਿਹੜਾ ਇਧਰੋਂ ਇਧਰੋਂ ਚੀਜ਼ ਲੈ ਜਾਂਦਾ ਇਧਰੋਂ ਇਧਰ ਲੈ ਜਾਂਦਾ ਉਸ ਜਿਸ ਵਕਤ ਰੂਪ ਵੇਖਿਆ ਹੋਵੇ ਉਸ ਵੇਸ਼ਵਾ ਦਾ ਪੰਡਤ ਦੀ ਤੇ ਸੁੱਧ ਬੁੱਧ ਭੁੱਲ ਗਈ ਖਤਮ ਹੋ ਗਿਆ ਆਪਣਾ ਆਪ ਹੀ ਭੁੱਲ ਗਿਆ ਆ ਗਏ ਰਾਖਿਓ ਸਾਲਗਰਾਮ ਤੇ ਮਨ ਕੀਨੋ ਕਿੱਥੇ ਗੁਰੂ ਦੇ ਚਰਨਾਂ 'ਚ ਨਹੀਂ ਦਾਹ ਦੇ ਵਿਸਰਾਮ ਮਨ ਦਸਾਂ ਦਿਸ਼ਾਂ ਵਿੱਚ ਉੱਡਦਾ ਦੇ ਸਾਹਮਣੇ ਸਾਲਗ੍ਰਾਮ ਰੱਖਿਆ ਆ ਹੁਣ ਉਹ ਮੌਤ ਹੋ ਗਿਆ ਪੰਡਤ ਪੰਡਤ ਜਿਹੜਾ ਸੀ ਬੇਸਵਾ ਕੁਦਰਤ ਮਹਾਰਾਜ ਜੀ ਇੱਕ ਦਿਨ ਬੱਦਲ ਹੋ ਗਿਆ ਇਹ ਬੱਦਲ ਜਿਹੜੇ ਨਾ ਕਬੂ ਦਿਵਸ ਮੈਂ ਨਿਬੜਤਾ ਨੂੰ ਪ੍ਰਗਟ ਪਤੰਗ ਉਪਜਾ ਬਿਨ ਸਹਿ ਗਿਆਨ ਜਿਮ ਪਾਏ ਸੋ ਸੰਗ ਕੋ ਸੰਗ ਜਦੋਂ ਬੱਦਲ ਹੋ ਜਾਂਦੇ ਨੇ ਫਿਰ ਗਾੜਾ ਹਨੇਰਾ ਜਾ ਹੋ ਜਾਂਦਾ ਧੁੱਪ ਨਹੀਂ ਰਹਿੰਦੀ ਉਧਰ ਬੱਦਲ ਜਾ ਹੋ ਗਿਆ ਤੇ ਵੇਸਵਾ ਨੇ ਹੁਣ ਆਉਣਾ ਸੀ ਧੁੱਪੇ ਬਹਿਣ ਵਾਸਤੇ ਅੱਜ ਧੁੱਪ ਕੋਈ ਨਹੀਂ ਤੇ ਵੇਸਵਾ ਬਾਹਰ ਨਹੀਂ ਨਿਕਲੀ ਤੇ ਪੰਡਤ ਤੁਰੇ ਤੇ ਆਪਣੇ ਤੇ ਨਿਤਮ ਕਰਮ ਅਨਸਾਰ ਜਾ ਕੇ ਉਹਨਾਂ ਠਾਕਰ ਪੂਜਾ ਸ਼ੁਰੂ ਕਰ ਹੀ ਦੇਣੀ ਸੀ ਜਿਸ ਵਕਤ ਠਾਕਰ ਪੂਜਾ ਕਰਦੇ ਨੇ ਨਾ ਤੇ ਉਹ ਜਿੱਥੇ ਉਹਦਾ ਹੁਣ ਮਨ ਲੱਗ ਗਿਆ ਸੀ ਉਹ ਨਹੀਂ ਆਈ ਬੜਾ ਔਖਾ ਹੋਇਆ ਮੋਇਆ ਦੇ ਥਾਂ ਠਾਕਰਾਂ ਦੇ ਉਹਦਾ ਜੀ ਲੱਗਦਾ ਸੀ ਇਹ ਐਸਾ ਚਾਟ ਹੈ ਸਮਝਿਓ ਉਹ ਚਾਟ ਇਹ ਅੱਠ ਪ੍ਰਕਾਰ ਦਾ ਕੰਮ ਲਿਖਿਆ ਸ਼ਾਸਤਰ ਦੇ ਵਿੱਚ ਅੱਠ ਪ੍ਰਕਾਰ ਦਾ ਕੰਮ ਲਿਖਿਆ ਸ਼ਾਸਤਰ ਦੇ ਵਿੱਚ ਉਹ ਬੜਾ ਔਖਾ ਹੋਏ ਆਖੇ ਪਤਾ ਨਹੀਂ ਅੱਜ ਕੀ ਹੋ ਗਿਆ ਉਹ ਵੇਸਵਾ ਬਾਹਰ ਨਹੀਂ ਆਈ ਮੇਰਾ ਨਿਤਨੇਮ ਖਤਮ ਹੋ ਗਿਆ ਚੰਡੀ ਦੀ ਵਾਰ ਵਾਂਗੂ ਆਦਾ ਸੀ ਮੇਰਾ ਨਿਤਨੇਮ ਮੈਂ ਕਦੇ ਛੱਡੀ ਨਹੀਂ ਜੀ ਉਹ ਮੈਂ ਇਹ ਵੀ ਰੋਜ਼ ਮੈਨੂੰ ਮਿਲੇ ਤੇ ਤਾਂ ਮੈਂ ਵੇਖਾਂ ਦੇ ਜਨੂਨ ਆਖਰ ਕਰਦਿਆਂ ਕਰਦਿਆਂ ਉਧਰ ਬੜੇ ਬਾੜੇ ਬੱਦਲ ਹੋ ਗਏ ਉਧਰੋਂ ਮੀਂਹ ਬੜਾ ਪਿਆ ਤੇ ਆ ਗਿਆ ਹੜ ਤੇ ਹੜ ਦੇ ਵਿੱਚ ਇੱਕ ਬੰਦਾ ਮਰ ਗਿਆ ਹੜ ਦੀ ਜ਼ਦ ਵਿੱਚ ਆ ਗਿਆ ਤੇ ਉਹ ਰੁੜਦਾ ਹੁੰਦਾ ਸੀ ਬੰਦਾ ਨਦੀ ਦੇ ਵਿੱਚ ਉਹ ਆਂਦਾ ਮਿਲਣਾ ਜ਼ਰੂਰੀ ਨੇ ਇਤਨੇ ਵਿੱਚ ਫਰਕ ਪੈ ਜਾਏਗਾ ਜਿਸ ਵਕਤ ਉਸਨੇ ਇਸ ਤਰ੍ਹਾਂ ਨਦੀ ਵਿੱਚ ਵੇਖਿਆ ਤੇ ਮੁਰਦਾ ਰੁੜਦਾ ਹੁੰਦਾ ਉਹ ਵੇਖ ਕੇ ਆਂਦਾ ਆਹਾ ਪਿਆਰ ਹੋਇਆ ਤੇ ਇਸੇ ਤਰ੍ਹਾਂ ਦਾ ਸਵਾਦ ਹੈ ਨਾ ਵੇਖਿਆ ਮੇਰੀ ਪ੍ਰੀਤਮਾ ਨੇ ਮੇਰੇ ਵਾਸਤੇ ਬੇੜੀ ਭੇਜੀ ਉਸਨੇ ਬੇੜੀ ਭੇਜੀ ਆ ਵੀ ਇਸ ਬੇੜੀ ਨੂੰ ਫੜ ਕੇ ਦੇ ਉੱਤੇ ਤੇ ਚੜ ਕੇ ਤੇ ਮੇਰੇ ਕੋਲ ਤੂੰ ਆ ਜਾ ਨਿਤਨੇਮ ਵਿੱਚ ਫਰਕ ਨਾ ਪਾ ਕਾਮੰਦ ਹੋਇਆ ਪੰਡਤ ਬਿਲੂ ਮੰਗਲ ਉਹਨੂੰ ਕੋਈ ਪਤਾ ਨਹੀਂ ਵੀ ਇਹ ਮੁਰਦਾ ਹੈ ਕਿ ਬੇੜੀ ਹੈ ਉਹਦੇ ਉੱਤੇ ਬਹਿ ਕੇ ਦਰਿਆ ਤੋਂ ਨਦੀ ਤੋਂ ਪਾਰ ਹੋ ਉੱਥੇ ਜਾ ਕੇ ਕਿਲਾ ਗੱਡ ਕੇ ਨਾਲ ਰਸਾ ਬੰਨ ਕੇ ਆਂਦਾ ਇਹਦੇ ਤੇ ਫੇਰ ਚੜ ਕੇ ਵਾਪਸ ਜਾਣਾ ਉੱਥੇ ਉਹਨੂੰ ਬੰਨ ਦਿੱਤਾ ਅੱਗੇ ਚਲਾ ਗਿਆ ਅੱਗੇ ਹੁਣ ਮੀਂਹ ਬੜਾ ਪੈਂਦਾ ਸੀ ਬੜਾ ਠੰਡ ਸੀ ਵੇਸਵਾ ਨੇ ਸਾਰੇ ਬੂਹੇ ਬੰਦ ਕੀਤੇ ਸਨ ਤਾਂ ਅੰਦਰ ਹੀਟਰ ਲਾਏ ਸਨ ਪੈਸੇ ਵਾਲਿਆਂ ਕੋਲ ਹੀਟਰ ਹੁੰਦੇ ਨੇ ਗਰੀਬਾਂ ਕੋਲ ਕਿੱਥੇ ਹੀਟਰ ਹੁੰਦੇ ਨੇ یہ تو پیسے والی دیا گلاب جی، جس وقت وہ میں ادھر ادھر جا جا ویس پچھواڑے چلا پچھواڑے چلا گیا ایک سپ لمکتا واہ ویکیا سارے تو بچا کے میری پریمن جی کام کر گیا نہیں ہے آ ایک رسا لمکا دیتا سو دے مینو سو رسا پھڑ کے آ جا میرے کو تیرے نتنے میں فرق نہ پڑا کہ سپ کی یہ شرط ہوں ہے ان پیرے لگے نے دروازے بند نے یہ کتوں آ تو کون کون کون ہے ہے ہے میں میں وہی واسطے تسان رسا لمکایا تو میں رسا فڑ کے فرایا ہوا ਕਹਿੰਦੀ ਉਹ ਕੌਣ ਸਾ ਰਸਾ ਮੈਂ ਲਮਕਾਇਆ ਤੇਰੇ ਵਾਸਤੇ ਕਹਿੰਦਾ ਕੰਧ ਦੇ ਨਾਲ ਲਮਕਾਇਆ ਹੈ ਇਸ ਵਕਤ ਆਂਦੀ ਚੱਲ ਖਾਂ ਬਖਾਓ ਕਿਹੜਾ ਰਸਾ ਜਦੋਂ ਜਾ ਕੇ ਰਸਾ ਵੇਖਿਆ ਤੇ ਉਹ ਸੱਪ ਕਹਿੰਦੀ ਉਹ ਪਾਪੀਆ ਇਹ ਤੇ ਸੱਪ ਹੈ ਤੈਨੂੰ ਡਰ ਨਹੀਂ ਲੱਗਾ ਇਹਦੇ ਕੋਲੋਂ ਤੈਨੂੰ ਪਤਾ ਨਹੀਂ ਪਈ ਤੈਨੂੰ 10 ਜਗ੍ਹਾ ਤੇ ਮਰ ਜਾਗਾ ਕਹਿੰਦਾ ਜੀ ਮੈਨੂੰ ਤੇ ਪਤਾ ਹੀ ਨਹੀਂ ਪਈ ਸੱਪ ਸੀ ਕੀ ਤੇ ਮੈਂ ਤਾਂ ਰੱਸਾ ਸਮਝ ਕੇ ਆ ਗਿਆ ਓਏ ਐਡਾ ਹੀ ਤੁਗਿਆਨੀ ਆਈ ਇਹ ਨਦੀ ਦੇ ਵਿੱਚ ਤੇ ਉਹ ਨਦੀ ਕੀ ਕੁਨਾਂ ਕੇ ਆਇਆ ਹੈ ਕਹਿੰਦਾ ਨਦੀ ਲੰਘ ਕਿ ਆਇਆ ਜਿਹੜੀ ਤੂੰ ਬੇੜੀ ਭੇਜੀ ਉਹਦੇ ਤੇ ਨਦੀ ਲੰਘ ਕਿ ਆਇਆ ਉਹ ਕਹਿੰਦੇ ਜਿਉ ਜਿਆ ਰਸਾ ਤੇ ਉਹ ਜੀ ਬੇੜੀ ਹੋਣੀ ਹੈ ਚੱਲ ਖਾਵੇ ਗੁਰਮੁਖਾ ਮੈਨੂੰ ਬੇੜੀ ਵੀ ਵਿਖਾ ਸੰਜੀ ਜਦੋਂ ਬੇੜੀ ਦੇ ਕੋਲ ਲੈ ਗਿਆ ਤੇ ਉਹ ਬੇੜੀ ਵੇਖੀ ਤੇ ਮੁਰਦਾ ਜਦੋਂ ਇੰਨੀ ਗੱਲ ਆਖੀ ਉਹ ਵੇਸਵਾਂ ਦੀ ਓਏ ਮੂਰਖਾ ਪੰਡਤਾ ਓ ਤੇਰੀ ਮਤ ਨੂੰ ਕੀ ਹੋ ਗਿਆ ਓਏ ਪਾਪੀਆ ਜਿੰਨਾ ਮੇਰੇ ਨਾਲ ਪਿਆਰ ਕੀਤਾ ਹੀ ਕਦੇ ਭਗਵਾਨ ਨਾਲ ਕਰਦਾ ਤੈਨੂੰ ਭਗਵਾਨ ਮਿਲ ਜਾ